ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਪੰਜਾ ਸਾਹਿਬ ਗੁਰਮਤਿ ਕਾਲਜ ਪਟਿਆਲਾ ਦੇ ਪ੍ਰੋਫੈਸਰ ਸਾਹਿਬ ਕਾਲਜ ਦੇ ਵਿਦਿਆਰਥੀਆਂ ਨੂੰ ਸਰਦਾਰ ਪਤਵੰਤ ਸਿੰਘ ਦੀ ਇੱਕ ਕਿਤਾਬ ਦਿਖਾ ਰਹੇ ਸਨ ਅਤੇ ਦੱਸ ਰਹੇ ਸਨ ਕਿ ਦੇਖੋ ਪੰਜਾ ਸਾਹਿਬ ਵਾਲੇ ਇਸ ਪੰਜੇ ਦੀ ਫੋਟੋ ਇਸ ਵਿੱਚ ਇੱਕ ਲਕੀਰ ਨਜ਼ਰ ਆਉਂਦੀ ਹੈ ਜੋ ਕਿ ਇੱਕ ਤਰੇੜ ਦੀ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਪੰਜਾ ਅਸਲੀ ਨਹੀਂ ਇਹ ਪੰਜਾ ਬਾਹਰ ਪੱਥਰ ਤੇ ਉਕੇਰ ਕੇ ਪਿੱਛੋਂ ਇਸ ਵਿੱਚ ਫਿੱਟ ਕੀਤਾ ਹੈ ਅਚਾਨਕ ਮੈਂ ਵੀ ਉੱਥੇ ਪਹੁੰਚ ਗਿਆ ਮੈਨੂੰ ਦੇਖ ਕੇ ਕਹਿਣ ਲੱਗੇ ਦੇਖੋ ਭਾਈ ਸਾਹਿਬ ਇਹ ਠੀਕ ਹੈ ਨਾ ਇੰਨਾ ਵੱਡਾ ਪੱਥਰ ਪਹਾੜ ਦੀ ਇੰਨੀ ਉਚਾਈ ਤੋਂ ਇਤਨੀ ਗਤੀ ਨਾਲ ਆ ਰਿਹਾ ਹੋਵੇ ਇੱਕ ਬੰਦੇ ਦੇ ਪੰਜੇ ਨਾਲ ਰੁਕ ਸਕਦਾ ਹੈ ਫਿਰ ਕਹਿਣ ਲੱਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਰਦਾਰ ਹਰੀ ਸਿੰਘ ਨਲੂਆ ਜਦ ਫੌਜਾਂ ਲੈ ਕੇ ਇਸ ਸਥਾਨ ਤੇ ਆਇਆ ਤਾਂ ਬਾਕੀ ਸਭ ਡਰ ਦੇ ਮਾਰੇ ਭੱਜ ਗਏ ਇੱਕ ਪੱਥਰ ਤਰਾਸ਼ ਮੁਸਲਮਾਨ ਉੱਥੇ ਖੜਾ ਰਿਹਾ ਸਰਦਾਰ ਹਰੀ ਸਿੰਘ ਨਲੂਏ ਨੇ ਜਦ ਉਸ ਨੂੰ ਪੁੱਛਿਆ ਕਿ ਤੂੰ ਕੀ ਕਰ ਰਿਹਾ ਹੈ ਤਾਂ ਕਹਿਣ ਲੱਗਾ ਹਜ਼ੂਰ ਮੈਂ ਬਾਬੇ ਨਾਨਕ ਦੀ ਸ਼ੋਭਾ ਵਧਾਉਣ ਲਈ ਇਸ ਪੱਥਰ ਵਿੱਚ ਪੰਜਾ ਫਿਟ ਕਰ ਰਿਹਾ ਹਾਂ ਸਰਦਾਰ ਨਲੂਆ ਖੁਸ਼ ਹੋ ਗਿਆ ਤੇ ਉਸ ਦੀ ਜਾਨ ਬਚ ਗਈ ਇਸ ਤਰ੍ਹਾਂ ਇਹ ਪੰਜਾ ਉਸ ਮੁਸਲਮਾਨ ਨੇ ਫਿੱਟ ਕੀਤਾ ਅਤੇ ਆਪਣੀ ਗੱਲ ਦੀ ਪ੍ਰੋੜਤਾ ਲਈ ਇੱਕ ਮੁਸਲਮਾਨ ਲੇਖਕ ਦੀ ਕਿਤਾਬ ਦਾ ਹਵਾਲਾ ਦਿੱਤਾ ਅਗਲੇ ਸਾਲ ਇਹ ਪ੍ਰੋਫੈਸਰ ਸਾਹਿਬ ਫਿਰ ਖੁਦ ਪੰਜਾ ਸਾਹਿਬ ਗਏ ਬਾਜ਼ਾਰ ਤੋਂ ਫੋਟੋਗ੍ਰਾਫਰ ਨਾਲ ਲਿਆ ਕਈ ਦਿਸ਼ਾਵਾਂ ਤੋਂ ਪੰਜੇ ਦੀਆਂ ਫੋਟੋਆਂ ਲਈਆਂ ਅਤੇ academy of Sikh religion and culture Patiala ਵਿੱਚ ਆਪਣੀ ਪਾਕਿਸਤਾਨ ਦੀ ਫੇਰੀ ਦੇ ਲੈਕਚਰ ਵਿੱਚ ਫਿਰ ਇਹੋ ਕਹਾਣੀ ਦੁਹਰਾਈ ਪ੍ਰਸ਼ਨ ਕਾਲ ਵਿੱਚ ਦਾਸ ਨੇ ਪੁੱਛਿਆ ਕਿ ਪੱਥਰ ਤਰਾਸ਼ ਨੂੰ ਕੀ ਲੋੜ ਪਈ ਹੈ ਕਿ ਪਹਿਲਾਂ ਬਾਹਰ ਪੰਜਾਬ ਬਣਾਏ ਅਤੇ ਫਿਰ ਉਸ ਨੂੰ ਫਿੱਟ ਕਰੇ ਉਹ ਸਿੱਧਾ ਹੀ ਪੱਥਰ ਤੇ ਪੰਜਾ ਉਕੇਰ ਸਕਦਾ ਸੀ ਫਿਰ ਜੇ ਤੁਹਾਡੀ ਗੱਲ ਮੰਨ ਹੀ ਲਈਏ ਤਾਂ ਪੱਥਰ ਦੀ ਇੱਕ ਲਕੀਰ ਨਾਲ ਇਹ ਕਿਵੇਂ ਮੇਲ ਖਾਂਦਾ ਹੈ ਜੇ ਬਾਹਰੋਂ ਫਿੱਟ ਹੋਇਆ ਹੈ ਤਾਂ ਚਾਰੇ ਪਾਸੋਂ ਸ਼ੋਕੋਨੀ ਜਾਂ ਗੋਲ ਲਕੀਰੀ ਚਾਹੀਦੀ ਹੈ ਡਾਕਟਰ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ ਇਸ ਤੋਂ ਇਲਾਵਾ ਭਾਈ ਕਾਨ ਸਿੰਘ ਜਨਾਬਾ ਦੇ ਮਹਾਨ ਕੋਸ਼ ਵਿੱਚ ਪੰਜੇ ਬਾਰੇ ਲਿਖਿਆ ਹੈ ਕਿ ਸੰਗਤ ਨੇ ਖੋਜ ਕਰਕੇ ਨਿਰਣਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸਾਵਣ ਨੂੰ ਇੱਥੇ ਪਧਾਰੇ ਸਨ ਅਤੇ ਇਸੇ ਦਿਨ ਪੰਜਾ ਲੱਗਾ ਹੈ ਨਾਲ ਹੀ ਭਾਈ ਸਾਹਿਬ ਨੇ ਕਵੀ ਗਵਾਲ ਦੀ ਲਿਖਤ ਦਾ ਹਵਾਲਾ ਦਿੱਤਾ ਹੈ पवित्र है पानी की जुलूस को जगैया पीर वाकी करामात खैंच दाब को सिकंजा है सिखन के मालबे को विष्णु पाण पदम जैसे दर्द दुखन को तरसूल सम गंजा है ग्वाल कवि अर्ज करायन की पूरे गज तुर्कन तेज तूल तुंगन को पंजा है गिर को गिरत थंब लियो सो प्रतख अजो देखो स्वच्छ ऐसो गुरु नानक को पंजा है ਨਾਲ ਹੀ ਮੈਂ ਪੁੱਛਿਆ ਕਿ ਜਿਸ ਮੁਸਲਮਾਨ ਲੇਖਕ ਦੀ ਕਿਤਾਬ ਦਾ ਤੁਸੀਂ ਹਵਾਲਾ ਦੇ ਰਹੇ ਹੋ ਉਸ ਦੀ ਪ੍ਰਮਾਣਿਕਤਾ ਕੀ ਹੈ ਤੁਸੀਂ ਕਿਸ ਆਧਾਰ ਤੇ ਉਸ ਨੂੰ ਸਹੀ ਮੰਨ ਰਹੇ ਹੋ ਜਦ ਹੋਰ ਸਭ ਸਰੋਤੇ ਵੀ ਡਾਕਟਰ ਸਾਹਿਬ ਤੇ ਭਾਰੂ ਹੋ ਗਏ ਤਾਂ ਡਾਕਟਰ ਸਾਹਿਬ ਛਿੱਥੇ ਪੈ ਗਏ ਪਰ ਫਿਰ ਕੁਝ ਸਮੇਂ ਪਿਛੋਂ ਸੀਨੀਅਰ ਸਿਟੀਜ਼ਨ ਦੀ ਬੈਠਕ ਵਿੱਚ ਫਿਰ ਇਹੋ ਰੱਟ ਲਗਾ ਦਿੱਤੀ ਉੱਥੇ ਵੀ ਸਭ ਨੇ ਫਿਟ ਲਾਂਤਾ ਪਾਈਆਂ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਡਾਕਟਰ ਸਾਹਿਬ ਇਕੱਲੇ ਨਹੀਂ ਕਾਮਰੇਡੀ ਸੋਚ ਵਾਲੇ ਸਾਰੇ ਭੇਕੀ ਸਿੱਖ ਅਤੇ ਮਸ਼ਿੰਦਰੀ ਕਾਲਜ ਦੇ ਪੜਾਏ ਸਭ ਇਸੇ ਗੱਲ ਦੀ ਪ੍ਰੋੜਤਾ ਕਰਦੇ ਹਨ ਇਹਨਾਂ ਦਾ ਤਰਕ ਹੈ ਕਿ ਜਦ ਗਲੀਲੀਓ ਵਰਗਾ ਸਾਇੰਸਦਾਨ ਪੰਜੇ ਨਾਲ ਐਡਾ ਵੱਡਾ ਪੱਥਰ ਨਹੀਂ ਰੋਕ ਸਕਦਾ ਤਾਂ ਗੁਰੂ ਨਾਨਕ ਕਿਵੇਂ ਰੋਕ ਸਕਦਾ ਹੈ ਕਿਉਂਕਿ ਇਹਨਾਂ ਦੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਸੱਚਾ ਪਾਤਸ਼ਾਹ ਇੱਕ ਸਧਾਰਨ ਮਨੁੱਖ ਹੀ ਹੈ ਪਰ ਗੁਰਬਾਣੀ ਦੱਸ ਰਹੀ ਹੈ ਜੋ ਤਰੂਪ ਹਰ ਆਪ ਗੁਰੂ ਨਾਨਕ ਕਹਾਇਓ ਅੰਗ 1408 ਸਤਿਗੁਰ ਵਿੱਚ ਆਪ ਰੱਖਿਆਨ ਕਰ ਪ੍ਰਗਟ ਆਖ ਸੁਣਾਇਆ ਅੰਗ 466 ਮਾਨੁਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਨੇ ਮਾਨ ਅੰਗ 895 ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਅੰਗ 14 1142 ਸੌਰੀ 1142 ਗੁਰੂ ਸਮਰੱਥ ਹੈ ਕੀ ਨਹੀਂ ਕਰ ਸਕਦਾ ਪਰ ਕਾਮਰੇਡੀ ਕਿਵੇਂ ਮੰਨਣ ਕਦੇ ਨਹੀਂ ਮੰਨਣਗੇ ਕਦੇ ਵੀ ਨਹੀਂ ਪੰਜਾ ਸਾਹਿਬ ਦੇ ਪੰਜੇ ਦੀ ਪ੍ਰਮਾਣਿਕਤਾ ਅਸੀਂ ਮੇਜਰ ਮੁਹੰਮਦ ਸਦੀਕ ਦੀ ਹੱਡ ਬੀਤੀ ਘਟਨਾ ਤੋਂ ਦੱਸਣ ਜਾ ਰਹੇ ਹਾਂ 1947 ਵੇਲੇ ਪਾਕਿਸਤਾਨ ਸਰਕਾਰ ਨੇ ਮੇਜਰ ਮੁਹੰਮਦ ਸਦੀਕ ਨੂੰ ਇੱਕ ਫੌਜੀ ਟੁਕੜੀ ਸਮੇਤ ਗੁਰਦੁਆਰਾ ਪੰਜਾ ਸਾਹਿਬ ਦੀ ਰਖਵਾਲੀ ਲਈ ਉੱਥੇ ਤਾਇਨਾਤ ਕਰ ਦਿੱਤਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਪ੍ਰਤੱਖ ਹਾਜ਼ਰ ਹੋ ਕੇ ਮੇਜਰ ਸਾਹਿਬ ਦਾ ਭਰਮ ਦੂਰ ਕਰਕੇ ਬਖਸ਼ਿਸ਼ ਕੀਤੀ ਇਸ ਲੇਖ ਵਿੱਚ ਉਹਨਾਂ ਆਪਣੀ ਕਲਮ ਨਾਲ ਲਿਖਿਆ ਹੈ ਪਹਿਲਾ ਇਹ ਲੇਖ 1976 ਵਿੱਚ ਮੇਜਰ ਸਾਹਿਬ ਦੇ ਮਿੱਤਰ ਰਾਵਲਪਿੰਡੀ ਦੇ ਅਖਬਾਰ ਨਵੀਸ ਨਸਟਰ ਮੁਰਸ਼ੀਦ ਅਹਿਮਦ ਨੇ ਪਾਕਿਸਤਾਨ ਦੇ ਕਿਸੇ ਅਖਬਾਰ ਵਿੱਚ ਛਪਾਇਆ ਸੀ ਫਿਰ ਇਹ ਲੇਖ ਆਤਮ ਰੰਗ ਮਾਸਕ ਪੱਤਰ ਦੇ ਅਪ੍ਰੈਲ 2001 ਵਿੱਚ ਦੇ ਅੰਕ ਵਿੱਚ ਛਾਪਿਆ ਸੀ ਪਾਠਕਾਂ ਦੇ ਗਿਆਤ ਲਈ ਅਸੀਂ ਹੂ ਜੋ ਛਪਿਆ ਉਸੇ ਤਰ੍ਹਾਂ ਤੁਹਾਨੂੰ ਸੁਣਾਉਂਦੇ ਹਾਂ ਜੋ ਉਸ ਖਵਾਰ ਵਿੱਚ ਛਪਿਆ ਗਿਆ ਲੋਕ this is mine major Muhammad Saadat ji Pindi Pakistan right from my childhood I had nourish not only respect and reverence but very great affection for the personality of Shri Guru Nanak Dev ji how simple and sublime were his teachings and how simple and serene was his life and character. I read a lot about him and devoted myself to the study of his noble objectives and earnestly believed in the sincerity of his sacred mission. And so I succeeded in carving an image of the noble saint in my mind, which was always before me. In those days, I could never Imagine the one day I would be so fortunate that the duty of looking after his abode shall be entrusted to me. I regard this great honor as a reward of my ardent affection that lay buried in my heart. For the last ten years, I have been holding this noble assignment. I have an office and at times also spend my nights over there. One night, a very strange thing happened. As usual, I got up very early for my morning prayers. The moment when I came out of my bedroom, I was not only astonished but almost awe-stricken when I saw that the Harimandir was flooded with lights. How could it be? Nobody could enter into the Darbar without my permission, nor anyone could step into the Harimandir stealthily. I walked towards the shrine and nimble feet and as I opened the main gate of the sacred place, what a sight I beheld! It was so wonderful and glorious that it has left an indelible impression on my mind, and never have I have been able to forget it. The building was not only illuminated with electric, but there were the rays of the divine light that dazzled my eyes. Clad in snow white robe was no other than Guru himself, with his two faithful disciples by his sides. I at once bowed and knelt before him. He blessed me. I felt the sacred touch of his hand. I was the happiest man in the world in this world. God Almighty has showered his special blessing upon me. But as I got up, there was nothing but darkness all around me. Guru Maharaj along with Bala and Mardana had vanished leaving me alone in a state of pure spiritual ecstasy. After some time, there arose in my inner self a supreme desire to know another truth. Soon after the partition of the subcontinent, there had begun to prevail different tales about Sri Panja Sahib. Once again, as I happened to stay there for the night, I could not sleep and humbly beseeched the Guru Maharaj to come in person and clear these misgivings and remove the doubts of the people and my prayers were uh, unanswered down to the small of hours of the morning as he came down to the fountain in order to perform my ablutions he was already there waiting for me in all his glory and splendor he raised his hand and placing it on his chest said look this is mine only mine none else but mine and then suddenly the partition faded out of sight. I was overcome with joy. This was again the happiest moment of my life, and I began to shout at the top of my voice. Surely it is thine. Undoubtedly it's thine. No other but thine. I exclaimed again and again in spiritual excitement that pervaded into my body and mind. Although there was nobody to hear me, yet I cried aloud and it appeared as if the echo of my voice was carrying the Guru's message to the wide world and also to those who were groping in darkness. 27 ਅਕਤੂਬਰ 2005 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਰਾਜਿੰਦਰ ਸਿੰਘ ਸੋਢੀ ਦਾ ਲੇਖ ਆਇਆ ਸੀ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਇਸ ਬਾਰੇ ਪਹਿਲਾਂ ਵੀ ਮਿਲਟਰੀ ਅਫਸਰਾਂ ਵੱਲੋਂ ਲੇਖ ਛਪ ਚੁੱਕੇ ਹਨ ਜਿਸ ਦਾ ਸਾਰਾਂਸ਼ ਕੁਝ ਇਸ ਤਰ੍ਹਾਂ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੂਜੀ ਉਦਾਸੀ 1515 ਤੋਂ 18 ਸਮੇਂ ਨੇਪਾਲ ਸਿੱਕਮ ਤਿੱਬਤ ਆਦਿ ਤੋਂ ਹੁੰਦੇ ਹੋਏ ਲੇਹ ਲਦਾਖ ਪਹੁੰਚੇ ਅਤੇ ਲੇਹ ਹੁੰਦੇ ਹੋਏ ਕਾਰਗਲ ਸ਼੍ਰੀਨਗਰ ਹੁੰਦੇ ਹੋਏ ਵਾਪਸ ਆਏ ਸਨ ਲੇਹ ਤੋਂ ਤਕਰੀਬਨ 25 ਕਿਲੋਮੀਟਰ ਦੂਰ ਨਿੰਬੂਵਾਦ ਲੇਹ ਸ਼੍ਰੀਨਗਰ ਰਸਤਾ ਵੱਲ ਇੱਕ ਪਹਾੜੀ ਤੇ ਇੱਕ ਦਾਨਵ ਰਹਿੰਦਾ ਸੀ ਉਸ ਰਸਤੇ ਤੋਂ ਲੰਘਣ ਵਾਲੇ ਸਾਰੇ ਹੀ ਉਸ ਦਾਨਵ ਤੋਂ ਦੁਖੀ ਸਨ ਪਰ ਉਸ ਦੇ ਸਾਹਮਣੇ ਕੋਈ ਪੇਸ਼ ਨਹੀਂ ਸੀ ਚੱਲਦੀ ਜਦ ਗੁਰੂ ਸਾਹਿਬ ਲੈ ਪਹੁੰਚੇ ਤਾਂ ਸਵੇਰ ਦੇ ਸਮੇਂ ਗੁਰੂ ਸਾਹਿਬ ਆਪਣੀ ਸਮਾਧੀ ਲਈ ਬੈਠੇ ਸਨ ਤਾਂ ਦਾਨਵ ਨੇ ਮੌਕਾ ਦੇ ਕੇ ਇੱਕ ਵੱਡਾ ਪੱਥਰ ਪਹਾੜ ਤੋਂ ਰੋੜ ਦਿੱਤਾ ਤਾਂ ਕਿ ਗੁਰੂ ਸਾਹਿਬ ਪੱਥਰ ਹੇਠ ਦੱਬ ਜਾਣ ਜਦੋਂ ਪੱਥਰ ਆ ਕੇ ਗੁਰੂ ਸਾਹਿਬ ਨਾਲ ਟਕਰਾਇਆ ਤਾਂ ਪੱਥਰ ਮੋਮ ਹੋ ਗਿਆ ਅਤੇ ਗੁਰੂ ਸਾਹਿਬ ਦੀ ਪਿੱਠ ਵਾਲੇ ਪਾਸੇ ਦਾ ਆਕਾਰ ਪੱਥੇ ਪੱਥਰ ਉੱਤੇ ਉਕਰ ਗਿਆ ਕੁਝ ਦੇਰ ਪਿੱਛੋਂ ਦਾਨਵ ਪਹਾੜੀ ਤੋਂ ਹੇਠਾਂ ਉਤਰ ਆਇਆ ਜਦ ਉਸਨੇ ਆ ਕੇ ਦੇਖਿਆ ਤਾਂ ਹੈਰਾਨ ਹੋ ਗਿਆ ਕਿ ਗੁਰੂ ਸਾਹਿਬ ਆਪਣੀ ਸਮਾਧੀ ਵਿੱਚ ਲੀਨ ਸਨ ਅਤੇ ਪੱਥਰ ਉਹਨਾਂ ਦੀ ਪਿੱਠ ਦੇ ਸਹਾਰੇ ਖੜਾ ਸੀ ਦਾਨਵ ਨੇ ਗੁੱਸੇ ਵਿੱਚ ਆ ਕੇ ਪੱਥਰ ਤੇ ਪੈਰ ਮਾਰਿਆ ਪਰ ਉਸ ਦਾ ਪੈਰ ਪੱਥਰ ਨਾਲ ਚਿਪਕ ਗਿਆ ਉਸ ਨੂੰ ਲੱਗਾ ਗੁਰੂ ਸਾਹਿਬ ਕੋਈ ਆਮ ਆਦਮੀ ਨਹੀਂ ਉਸਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਉਪਦੇਸ਼ ਦੇ ਕੇ ਭਲਾ ਮਨੁੱਖ ਬਣਾ ਦਿੱਤਾ 1980-81 ਵਿੱਚ ਬਾਰਡਰ ਰੋਡ ਵਾਲੇ ਜਦ ਇਹ ਸੜਕ ਬਣਾ ਰਹੇ ਸੀ ਤਾਂ ਲੋਕਲ ਬੰਦਿਆਂ ਦਾ ਵਿਸ਼ਾਲ ਇਕੱਠ ਜੋ ਇਸ ਇਸ ਸਥਾਨ ਤੇ ਸੀ ਦੇਖ ਕੇ ਹੈਰਾਨ ਹੋ ਗਏ ਇਕੱਠ ਦਾ ਕਾਰਨ ਪੁੱਛਣ ਤੇ ਸਥਾਨਕ ਲੋਕਾਂ ਨੇ ਇਹ ਸਾਰੀ ਵਾਰਤਾ ਦੱਸੀ ਕਿ ਸਾਡੇ ਨਾਨਕ ਲਾਮੀ ਦੀ ਜਗ੍ਹਾ ਹੈ ਅੱਜ ਅਸੀਂ ਉਸ ਦਾ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ ਬਾਰਡਰ ਰੋਡ ਦੇ ਫੌਜੀ ਅਫਸਰਾਂ ਅਤੇ ਜਵਾਨਾਂ ਦੀ ਹਿੰਮਤ ਸਦਕਾ ਉੱਥੇ ਅੱਜ ਗੁਰਦੁਆਰਾ ਸਥਾਪਿਤ ਹੈ ਗੁਰੂ ਮਹਾਰਾਜ ਦੀ ਪਿੱਠ ਦੀ ਛਾਪ ਵਾਲਾ ਪੱਥਰ ਵੀ ਮੌਜੂਦ ਹੈ ਇਸ ਪੱਥਰ ਦੀ ਫੋਟੋ ਵੀ ਆਮ ਕਰਕੇ ਬੜੀ ਜਗ੍ਹਾ ਤੇ ਦੇਖਣ ਨੂੰ ਮਿਲ ਜਾਂਦੀ ਹੈ ਪਿਛਲੇ ਸਾਲ ਬੈਂਕ ਆਫ ਪੰਜਾਬ ਵੱਲੋਂ ਉੱਤਰੀ ਪਹਾੜੀ ਇਲਾਕੇ ਦੇ ਗੁਰਦੁਆਰਿਆਂ ਦੇ ਸਬੰਧ ਵਿੱਚ ਇੱਕ ਕੈਲੰਡਰ ਪ੍ਰਕਾਸ਼ਿਤ ਕੀਤਾ ਗਿਆ ਸੀ ਉਸ ਵਿੱਚ ਵੀ ਇਹ ਫੋਟੋ ਹੈ ਪਰ ਜਦ ਗਲੀਲੀਓ ਤੇ ਨਿਊਟਨ ਇਹ ਗੱਲ ਨਹੀਂ ਮੰਨਦੇ ਤਾਂ ਕਾਮਰੇਡੀ ਸਿੱਖ ਅਤੇ ਮਿਸ਼ਨਰੀ ਕਾਲਜ ਵਾਲੇ ਗੱਲ ਕਿਵੇਂ ਮੰਨ ਸਕਦੇ ਹਨ ਹੋਰ 15-20 ਸਾਲਾਂ ਵਿੱਚ ਕਹਿਣਾ ਸ਼ੁਰੂ ਕਰ ਦੇਣਗੇ ਕਿ ਸਿੱਖ ਫੌਜੀਆਂ ਨੂੰ ਖੁਸ਼ ਕਰਨ ਲਈ ਭਾਰਤ ਸਰਕਾਰ ਨੇ ਸਰਕਾਰੀ ਏਜੰਸੀਆਂ ਤੋਂ ਇਹ ਸਭ ਕੁਝ ਕਰਵਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ